ਸ਼ਲੋਕ ਮਹੱਲਾ ਪੰਜਵਾਂ ਜਾ ਫਿਰ ਅੰਦਰ ਤਾਂ ਧਨ ਬਾਹਰ ਜਾ ਫਿਰ ਬਾਹਰ ਤਾਂ ਧਨ ਮਾਹਰ ਫਿਰ ਅੰਦਰ ਫਿਰ ਤਾਂ ਅੰਦਰ ਹੈ ਉਹ ਗਿਆਨ ਤਾਂ ਅੰਦਰ ਹੈ ਉਹ ਤਾਂ ਧਨ ਬਾਹਰ ਜਿਹੜੀ ਬੁੱਧੀ ਹੁੰਦੀ ਹੈ ਬਾਹਰ ਹੁੰਦੀ ਹੈ ਉਹ ਬਾਹਰ ਕੰਮ ਕਰਦੀ ਹੈ ਬ੍ਰੇਨ 'ਚ ਫਿਰ ਉਹ ਗਿਆਨ ਦੀ ਲੜਾਈ ਲੜਦੀ ਹੈ ਜਦ ਅੰਦਰ ਆ ਜਾਂਦਾ ਨਾ ਫਿਰ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਫੇਰ ਚੰਡੀ ਜੰਗਲ ਬਾਹਰ ਜਾਂਦੀ ਹੈ ਦੂਜਿਆਂ ਨਾਲ ਗਿਆਨ ਚਰਚਾ ਕਰਦੀ ਹੈ ਤਾਂ ਤਨ ਬਾਹਰ ਮੈਦਾਨ ਚ ਆ ਜਾਂਦੀ ਹੈ ਗੱਲ ਆਓ ਫਿਰ ਪਖੰਡਵਾਦ ਦਾ ਖੰਡਨ ਕਰਦੀ ਹੈ ਲੋਕਾਂ ਨੂੰ ਮਦਦ ਦਿੰਦੀ ਹੈ ਆਪਣੇ ਆਪ ਨੂੰ ਪ੍ਰਗਟ ਕਰਦੀ ਹੈ ਫਿਰ ਨੂੰ ਇਹ ਪ੍ਰਗਟ ਕਰਦੀ ਹੈ ਸੱਚ ਨੂੰ ਇਹ ਪ੍ਰਗਟ ਕਰਦੀ ਹੈ ਜਾਂ ਫਿਰ ਬਾਹਰ ਜਾਂ ਫਿਰ ਵੀ ਬਾਹਰ ਹੋ ਜਵੇ ਲੋਕਾਂ ਨੂੰ ਗਿਆਨ ਹੋ ਜਵੇ ਸੱਚ ਦਾ ਤਾਂ ਤਾਂ ਮਾਹਰ ਤਾਂ ਤਾਂ ਦੀ ਤਾਂ ਜੰਮ ਜਾਂਦੀ ਹੈ ਮਾਹਰ ਹੋ ਜਾਂਦੀ ਹੈ ਵੀ ਹਾਂ ਠੀਕ ਹੈ ਬਈ ਸੱਚ ਨੂੰ ਪ੍ਰਗਟ ਕਰਨ ਦੇ ਕਾਬਲ ਹੈ ਮਤ ਸੱਚੀ ਆ ਹੁੰਦੀ ਹੈ ਫਿਰ ਉਹਦੀ ਮਹਾਰਤ ਹੋ ਜਾਂਦੀ ਹੈ ਮਹਾਰਤ ਸਾਹਮਣੇ ਆ ਜਾਂਦੀ ਹੈ ਸੱਚ ਪ੍ਰਗਟ ਕਰਨ ਦੀ ਮਹਾਰਤ ਸੰਸਾਰ ਦੇ ਸਾਹਮਣੇ ਆ ਜਾਂਦੀ ਫਿਰ ਬਾਹਰ ਤਾਂ ਤਨ ਮਾਹਰ ਤਾਂ ਸੱਚ ਪ੍ਰਗਟ ਹੋ ਜਾ ਸੰਸਾਰ ਨੂੰ ਪਤਾ ਲੱਗ ਜਾਏ ਸੱਚ ਦਾ ਬੁੱਧੀ ਉਹ ਸੱਚ ਦਾ ਪ੍ਰਚਾਰ ਕਰਦੀ ਹੈ ਲੋਕਾਂ ਦੀ ਸਮਝ ਚ ਆ ਜਵੇ ਪੱਕਾ ਹੋ ਜਾਵੇ ਹਾਂ ਸੱਚ ਇਹੀ ਹੈ ਫਿਰ ਉਹ ਬੁੱਧੀ ਨੂੰ ਮਹਾਰਤ ਹਾਸਲ ਹੋ ਜਾਂਦੀ ਹੈ ਧਾਗ ਜਬ ਜਾਂਦੀ ਹੈ ਗੁਰੂ ਮੰਨ ਲੈਂਦੇ ਨੇ ਵੀ ਮਹਾਰਾ ਹੈ ਸਭ ਨੂੰ ਮਹਾਰਾਜਾ ਇਹ ਵਿਵੇਕ ਬੁੱਧੀ ਹੈ ਇਹਦਾ ਮੁਕਾਬਲਾ ਨਹੀਂ ਕਰ ਸਕਦਾ ਕੋਈ ਜੋ ਇਹਨੇ ਕਹਿਤਾ ਉਹੀ ਠੀਕ ਹੈ ਮਹਾਰਾ ਹੈ ਸੱਚ ਨੂੰ ਪ੍ਰਗਟ ਕਰਨ ਦੇ ਵਿੱਚ ਮਾਹਰ ਹੈ ਸਮਰੱਥ ਹੈ ਮਹਾਰ ਸਮਰੱਥ ਨੂੰ ਕਹਿੰਦੇ ਨੇ ਸਮਰੱਥ ਦਾ ਦੂਆ ਅਰਥ ਮਾਹਰ ਹੈ ਬਾਹਰ ਉਰਦੂ ਦਾ ਲਫ਼ਜ਼ ਹੈ ਸਮਰੱਥ ਹਿੰਦੀ ਦਾ ਲਫ਼ਜ਼ ਹੈ ਹਾਂਜੀ ਆਪਾਂ ਕਹਿੰਦੇ ਇਸ ਗੱਲ 'ਚ ਬੜਾ ਮਾਹਰ ਹੈ ਕਹਿਣ ਦਾ ਭਾਵ ਵੀ ਇਹ ਨਿਪੁੰਨ ਹੈ ਪੂਰਾ ਹਾਂ ਨਿਪੁੰਨ ਸੱਚ ਨੂੰ ਪ੍ਰਗਟ ਕਰਕੇ ਨਿਪੁੰਨ ਹੈ ਫਿਰ ਜੇ ਉਹਨੇ ਸੱਚ ਪ੍ਰਗਟ ਕਰ ਦਿੱਤਾ ਬਾਹਰ ਤਾਂ ਨਿਪੁੰਨ ਮਾਹਰ ਹੈ ਉਹਨੂੰ ਮਹਾਰਤ ਹਾਸਲ ਹੈ ਅੰਦਰ ਇਹ ਪਹਿਲਾਂ ਪ੍ਰਗਟ ਹੋਇਆ ਫਿਰ ਜਾਂ ਫਿਰ ਅੰਦਰ ਤਾਂ ਤਨ ਬਾਹਰ ਉਸ ਤੋਂ ਬਾਅਦ ਫਿਰ ਬੁੱਧੀ ਨੇ ਬੋਲਿਆ ਬਾਹਰ ਆ ਕੇ ਹਾਂ ਬੁੱਧੀ ਨੇ ਦੱਸਿਆ ਪ੍ਰਗਟ ਕੀਤਾ ਉਹਨੂੰ ਫਿਰ ਜਾ ਫਿਰ ਬਾਹਰ ਮੰਨ ਲਿਆ ਲੋਕਾਂ ਨੇ ਸੱਚ ਨੂੰ ਜਦ ਸੱਚ ਬਣਾ ਲਿਆ ਲੋਕਾਂ ਨੂੰ ਫਿਰ ਧਨ ਮਹਾਰ ਹੋ ਗਈ ਨਾ ਗੁਰੂ ਨਾਨਕ ਕੀ ਵਡਿਆਈ ਪ੍ਰਗਟ ਪਈ ਸਕਲੇ ਜੋ ਅੰਤਰ ਸਾਰੇ ਜੁਗ ਦੇ ਵਿੱਚ ਪ੍ਰਗਟ ਹੋ ਗਈ ਜਿਹੜੀ ਗੁਰੂ ਨਾਨਕ ਨੇ ਵਡਿਆਈ ਕੀਤੀ ਹਾਂ ਬਈ ਮਹਾਰਾ ਉਹੀ ਗੱਲ ਕਹੀ ਹੈ ਠੀਕ ਹੈ ਲੋਕਾਂ ਨੇ ਮੰਨ ਲਈ ਠੀਕ ਹੈ ਜੀ ਬਿਨ ਨਾਵੇਂ ਬਹੁ ਫੇਰ ਫਿਰਾਹਰ ਸਤਗੁਰ ਸੰਗੀ ਦਿਖਾਇਆ ਜਾਹਰ ਨਾਉ ਤੇ ਬਿਨਾ ਤਾਂ ਬਸ ਜਨਮ ਲਈ ਜਾਓ ਮਰੀ ਜਾਓ ਬਹੁਤ ਫੇਰੇ ਮਿਲਨੇ ਪੈਂਦੇ ਨੇ ਬਹੁਤ ਜਨਮ ਲੈਣੇ ਪੈਂਦੇ ਨੇ ਨਾਮ ਤੇ ਬਿਨਾ ਜਿੰਨਾ ਚ ਨਾਮ ਨਹੀਂ ਹੈ ਬਹੁਤ ਜੱਤਲ ਨੇ ਚੱਕਰ ਮਾਇਆ ਦੇ ਔਰ ਜਾਣ ਦੇ ਜਨਮ ਮਰਨ ਦੇ ਚੱਕਰ 'ਚ ਪਿਆਰ ਹੋਊਗਾ ਸਤਗੁਰ ਸੰਗੀ ਦਿਖਾਇਆ ਜਾਹਰ ਸਤਗੁਰ ਨੇ ਤਾਂ ਜਾਹਰ ਕਰਕੇ ਆਪਣੇ ਨਾਲੇ ਦਿਖਾਤਾ ਹੋ ਸਤਗੁਰ ਦਾ ਨਾਲੇ ਹੈ ਸਤਗੁਰ ਦਰਸ਼ਨ ਦਾ ਸੰਗੀ ਹੈ ਸੰਗੀ ਸਤਗੁਰ ਹੈ ਜੋ ਸੰਗੀ ਹੈ ਤੇਰਾ ਇਹ ਜਾਣ ਕਰਕੇ ਦਿਖਾਤਾ ਪਰਦਾ ਚੱਕਤਾ ਭਰਮ ਦਾ ਪਰਦਾ ਚੱਕਤਾ ਯਾਰ ਦਿਖਾਤਾ ਜਨ ਨਾਨਕ ਸੱਚੇ ਸੱਚ ਸਮਾਹਰ ਨਾਨਕ ਕਹਿੰਦਾ ਜਿਹੜੇ ਉਹਦੇ ਜਾਣਦੇ ਉਹਦੇ ਜਾਣਕਾਰ ਨੇ ਸੱਚੇ ਨੇ ਉਹ ਸੱਚ ਦੇ ਵਿੱਚ ਸਮਾ ਜਾਂਦੇ ਨੇ ਸੱਚ ਲੀਨ ਹੋ ਜਾਂਦੇ ਨੇ ਜਿਹੜੇ ਸੱਚੇ ਨੇ ਸਤਿਆਰੇ ਨੇ ਸੱਚ ਜਲੀਲ ਆਪਣੇ ਹੋਰ ਜਲੀਲ ਹੋ ਜਾਂਦੇ ਨੇ ਕੋ ਜਾਂਦੇ ਨੇ ਮਹੱਲਾ ਪੰਜਵਾਂ ਆਹਰ ਸਭ ਕਰਦਾ ਫਿਰੈ ਆਹਰ ਇਕ ਨਾ ਹੋਏ ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਬੂਝੈ ਕੋਈ ਆਹਰ ਸਭ ਕਰਦਾ ਫਿਰੈ ਸਾਰਾ ਸੰਸਾਰ ਆਹਰ ਕਰਦਾ ਫਿਰਦਾ ਪਰ ਇਹ ਤੇ ਇੱਕ ਆਹਰ ਹੈ ਜਿਹੜਾ ਉਹ ਹੋ ਨਹੀਂ ਰਿਹਾ ਸਾਰੇ ਹੋਰ ਆਹਰ ਕਰਦਾ ਇੱਕ ਆਹਰ ਐਸਾ ਹੈ ਉਹ ਨਹੀਂ ਹੋ ਰਿਹਾ ਉਹ ਆਹਰ ਕੀ ਹੈ ਉਹ ਆਹਰ ਸਤਿਆਰਾ ਹੋਣ ਦਾ ਸਤਿਆਰਾ ਹੋਣ ਦਾ ਆਹਰ ਨਹੀਂ ਹੋ ਰਿਹਾ ਬਾਕੀ ਸਾਰੇ ਆਹਰ ਕਰ ਰਹੇ ਨਾਨਕ ਜਿਤ ਆਹਰ ਜਗ ਉਧਰੈ ਜਿਹੜੇ ਆਹਰ ਕਰਨ ਕਰ ਸਾਰਾ ਸੰਸਾਰ ਦਾ ਉਧਾਰ ਹੋ ਸਕਦਾ ਹੈ ਹੋ ਜਾਂਦਾ ਜਾਇ ਕਰਦਾ ਬਿਰਲਾ ਪੁੱਜੇ ਕੋਈ ਉਹ ਬਿਰਲਾ ਹੀ ਹੈ ਉਹ ਬਿਰਲਾ ਹੀ ਫਿਰ ਉਹ ਆਹਾਰ ਕਰਾਉਂਦਾ ਲੋਕਾਂ ਨੂੰ ਦੱਸਦਾ ਵੀ ਆਹਰ ਆ ਕਰੋ ਜੇ ਭੌ ਸਾਦਰ ਪਾਰ ਕਰਨਾ ਡੁੱਬੇ ਹੋਏ ਨੇ ਉੱਪਰ ਆਉਣਾ ਨਾ ਜਾਂ ਉੱਪਰ ਗਰਦਨ ਵੀ ਉੱਪਰ ਆ ਜਾਂਦੀ ਹੈ ਬਸ ਔਖੇ ਹੋ ਜਾਂਦੇ ਨੇ ਸਾਹ ਆਉਣ ਲੱਗ ਜਾਂਦੇ ਤੇ ਖਾਂਦਿਆਂ ਨੂੰ ਜੇ ਗਰਦਨ ਉੱਪਰ ਰਹਿ ਜਵੇ ਥੱਲੇ ਦਾ ਹਿੱਸਾ ਭਾਵੇਂ ਡੁੱਬਿਆ ਰਹੇ ਬਸ ਤੋਂ ਸਾਹ ਹੋ ਜਾਂਦਾ ਫਿਰ ਫਿਰ ਮਰਦੇ ਨਹੀਂ ਹੁਣ ਠੀਕ ਹੈ ਜੀ ਇਹ ਇੱਥੇ ਆਹਰ ਫਿਰ ਗਿਆਨ ਦੀ ਗੱਲ ਹੋਈ ਹੈ ਜੀ ਹਾਂ ਹਾਂ ਆਤਮ ਚਿੰਤਨ ਦਾ ਹਾਲ ਨਹੀਂ ਕਰਦਾ ਆਤਮ ਖੋਜੀ ਨਹੀਂ ਹੈ ਕੌਣ ਨਾਨਕ ਬਿਨ ਆਪਾ ਜੀਤੇ ਮਿਟੇ ਨਾ ਭਰਮ ਕੀ ਕਾਈ ਆ ਨਹੀਂ ਆਹਰ ਕਰਦਾ ਪਰਮ ਦੀ ਕਾਈ ਮਿਟ ਗਈ ਫਿਰ ਤਾਂ ਨਾਲ ਹੀ ਖੜਾ ਫਿਰ ਤਾਂ ਪੜਦਾ ਹੈ ਹੀ ਨਹੀਂ ਤੇ ਪੜਦਾ ਹੀ ਚੁੱਕਿਆ ਗਿਆ ਤੇ ਕਹਿੰਦੇ ਬਾਬਾ ਕਿ ਹੋਰ ਤਰ੍ਹਾਂ ਦੀ ਵਿਦਿਆ ਲਿੰਦਾ ਪਰ ਬ੍ਰਹਮ ਵਿਦਿਆ ਨਹੀਂ ਲਿੰਦਾ ਹੈ ਜੀ ਹੋਰ ਤਾਂ ਬਥੇਰੀਆਂ ਟੈਕਨੋਲੋਜੀ ਦੁਨੀਆ ਤਾਂ ਨਵੀਆਂ ਤਿਆਰ ਕਰਦਾ ਨਵੀਆਂ ਦਰਮੀਆਂ ਖੋਜਾਂ ਕਰਦਾ ਪਰ ਆ ਨਹੀਂ ਕਰਦਾ ਆਤਮ ਖੋਜ ਨਹੀਂ ਕਰਦਾ ਆਤਮ ਖੋਜੀ ਨਹੀਂ ਹੈ ਠੀਕ ਹੈ ਚੰਦ ਤੇ ਪਹੁੰਚ ਗਿਆ ਮੰਗਲ ਗ੍ਰਹਿ ਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਪਰ ਆਪਣੇ ਅੰਦਰ ਨਹੀਂ ਝਾਕ ਕੇ ਦੇਖ ਰਿਹਾ ਜੀ ਆਹ ਅੰਦਰ ਨਹੀਂ ਝਾਕ ਦੇ ਰਿਹਾ ਇਹਦਾ ਮਨੇ ਚੰਦਾ ਠੀਕ ਹੈ ਉਹ ਤਾਂ ਫਿਰ ਚੇਤਨ ਚੰਦ ਹੈ ਨਾ ਜੀ ਹਾਂਜੀ ਹਾਂਜੀ ਇਹ ਜਿਹੜਾ ਦੂਸਰਾ ਕਾਲੀ ਮਿੱਟੀ ਦਾ ਬਣਿਆ ਹੋਇਆ ਇਹ ਉਹਦੇ ਪਿੱਛੇ ਫਿਰਦਾ ਜਿੱਥੇ ਇਹੋ ਚੰਦ ਦੀ ਨਾ ਹੀ ਬਾਹਰ ਅੰਦਰਲੇ ਅੰਦਰਲੇ ਬਾਰੇ ਦਾ ਜੋ ਗਿਆਨ ਨਹੀਂ ਹੈ ਸੁਣਿਆ ਹੀ ਨਹੀਂ ਇਹਨੇ ਠੀਕ ਹੈ ਨਾਲੇ ਇਹ ਜਿਹੜਾ ਸ਼ਲੋਕ ਹੈ ਜੀ ਇਹਦੇ ਵਿੱਚ ਆਹਰ ਸ਼ਬਦ ਜਿਹੜਾ ਹੈ ਤਿੰਨ ਵਾਰ ਆਉਂਦਾ ਹਾਂਜੀ ਹਾਂਜੀ ਇੱਕ ਜਗ੍ਹਾ ਆਹਰ ਮੁਕਤਾ ਹੈਗਾ ਇੱਕ ਜਗ੍ਹਾ ਆਹਰ ਔਂਕੜ ਨਾਲ ਆਉਂਦਾ ਇੱਕ ਜਗ੍ਹਾ ਆਹਰ ਸਿਹਾਰੀ ਨਾਲ ਆਉਂਦਾ ਹਾਂ ਜਦ ਇੱਕ ਆਹਰ ਔਂਕੜ ਨਾਲ ਆਊਗਾ ਹਾਂਜੀ ਜਦ ਬਹੁ ਵਚਨ ਹੈ ਤਾਂ ਆਹਰ ਸਭ ਕਰਦਾ ਫਿਰ ਆਉਂਦਾ ਉੱਥੇ ਮੁਕਤਾ ਜਿੱਥੇ ਇੱਕ ਹਾਰ ਦੀ ਗੱਲ ਹੈ ਉਹ ਔਂਕੜ ਨਾਲ ਹੈ ਜੀ ਤੇ ਜਿੱਥੇ ਨਾਨਕ ਜਿਤ ਆਹਰੀ ਜਗ ਉਧਰ ਹੈ ਜਿਹੜੇ ਆਹਾਰ ਕਰਕੇ ਜਗ ਦੀ ਜਿਹੜੇ ਆਹਾਰ ਦੁਆਰਾ ਤੋਂ ਵੀ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਕਿਹੜੇ ਕਿਹੜੇ ਪੱਖੋਂ ਵਿਆਕਰਣ ਵਰਤੀ ਹੈ ਬਿਲਕੁਲ ਬਿਲਕੁਲ ਸਹੀ ਨੇ ਮਾਤਰਾ ਠੀਕ ਹੈ ਜੀ ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਵਾ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਜਿਹੜਾ ਤੇਰਾ ਮਰਤਬਾ ਨਾ ਜਿਹਦੇ ਤੇ ਤੇਰੀ ਬਖਸ਼ਿਸ਼ ਹੁੰਦੀ ਹੈ ਜਿਹਨੂੰ ਤੂੰ ਵਡਿਆਈ ਦਿੰਦਾ ਵਡਿਆਈ ਮਰਤਬਾ ਹੀ ਹੈ ਉਹ ਦੁਨੀਆ ਦੇ ਵਿੱਚ ਕੋਈ ਵੱਡੇ ਤੋਂ ਵੱਡਾ ਆਦਮੀ ਹੋਵੇ ਉਹ ਤੋਂ ਵੀ ਵੱਡਾ ਮਰਤਬਾ ਹੋ ਜਾਂਦਾ ਇਹਦਾ ਮਰਤਬਾ ਤੇ ਤੋਂ ਮਿਲਦਾ ਵਡਿਆਈ ਤੋਂ ਮਿਲਦੀ ਹੈ ਸੰਸਾਰ ਦਾ ਕੋਈ ਆਦਮੀ ਵੱਡੀ ਵੱਡੀ ਵਡਿਆਈ ਨਹੀਂ ਦੇ ਸਕਦਾ ਓਡੀ ਵੱਡੀ ਇੱਜ਼ਤ ਨਹੀਂ ਮਾਣ ਦੇ ਸਕਦਾ ਓਡਾ ਵੱਡਾ ਸਤਕਾਰ ਨਹੀਂ ਦੇ ਸਕਦਾ ਰੰਗ ਪਰੰਗ ਦਾ ਅਨੇਕ ਰੰਗ ਆਪਣ ਕਰਤਵਾ ਰੰਗ ਪਰੰਗ ਦਾ ਦੇਖ ਨੇ ਮਾਇਆ ਦੇ ਗਿਆਨ ਮਾਇਆ ਦੇ ਪਰੰਗ ਨੇ ਜਿਹੜੇ ਅਨੇਕ ਅਜ ਆਪਣ ਕਰਤਵਾ ਜਿਹੜੇ ਅਨੇਕ ਰੰਗ ਨੇ ਅਨੇਕ ਕਰਤਵ ਨੇ ਇਹਨਾਂ ਦੇ ਵੱਲ ਧਿਆਨ ਦੀ ਥੱਲੇ ਰਹਿ ਜਾਂਦੇ ਨੇ ਇਹ ਸੰਸਾਰੀ ਲੋਕਾਂ ਦੇ ਵੱਡੇ ਵਰਤ ਪਿਆਲੇ ਦਾ ਕੰਮ ਨਹੀਂ ਹੈ ਛੋਟੇ ਨੇ ਆਪਣ ਕਰਤਵ ਇਹ ਕਰਤਵ ਨਹੀਂ ਹੈ ਕਰਤਵ ਨਹੀਂ ਜਾਪਦੇ ਮਾਇਆ ਦੀਦੀ ਹੋਈ ਨਹੀਂ ਹੈ ਮਾਇਆ ਤੋਂ ਅੱਗੇ ਹੀ ਦੇਖਦਾ ਉਹ ਅੱਛਾ ਜੀ ਚੇਤਨ ਚ ਹੋ ਜਾਂਦੀ ਹੈ ਫਿਰ ਸੁਰਤ ਆਪਣੀ ਦ੍ਰਿਸ਼ਟੀ ਉਹ ਚੇਤਨ ਤੇ ਜਾਂਦੀ ਹੈ ਥੱਲੇ ਜਾਂਦੀ ਰਹਿੰਦੀ ਉਹਦੀ ਦ੍ਰਿਸ਼ਟੀ ਠੀਕ ਹੈ ਜੀ ਜੀ ਜੀਆਂ ਅੰਦਰ ਜੀਓ ਸਭ ਕੁਝ ਜਾਣ ਲਾ ਸਭ ਕੁਝ ਤੇਰਾ ਵਸ ਤੇਰਾ ਘਰ ਭਲਾ ਉਹਦੀ ਦ੍ਰਿਸ਼ਟੀ ਕੀਤੀ ਹੈ ਜੀ ਦੇ ਵਿੱਚ ਦ੍ਰਿਸ਼ਟੀ ਹੈ ਜੀ ਦੀ ਦਾ ਉਹਨੂੰ ਯਾਦ ਤਾਂ ਦੀਦੀ ਨਹੀਂ ਹੈ ਜੀ ਦੇ ਅੰਦਰ ਜੀ ਹੈ ਜੀਆਂ ਅੰਦਰ ਜੀਓ ਸਭ ਕੁਝ ਜਾਣ ਲਾ ਜੀਆਂ ਦੇ ਅੰਦਰ ਜੀਓ ਹੈ ਮਨ ਵਿੱਚ ਆਪ ਬੈਠਾ ਜਿਹੜਾ ਉਹਨੂੰ ਵੀ ਜਾਣਦਾ ਮਨ ਦੇ ਵਿੱਚੋਂ ਲਿਆ ਜਿਹੜਾ ਬੈਠਾ ਮਨ ਦਾ ਮਾਲਕ ਉਹ ਖੋਜ ਲਿਆ ਜਿਹਦੀ ਜੋਤ ਹੈ ਮਨ ਉਹ ਖੋਜ ਲਿਆ ਜੀਆਂ ਅੰਦਰ ਜੀਓ ਜਿਹੜਾ ਘਟ ਘਟ ਕੇ ਅੰਤਰ ਕੀ ਜਾਣਦਾ ਉਹ ਖੋਜ ਲਿਆ ਉਹ ਦੀਨ ਉਹਨੂੰ ਹਾਂਜੀ ਸਭ ਕੁਝ ਤੇਰਾ ਵਸ ਤੇਰਾ ਘਰ ਭਲਾ ਉਹਦੇ ਹੀ ਵਸ ਸਭ ਕੁਝ ਤੇਰਾ ਘਰ ਭਲਾ ਜਿੱਥੇ ਤੂੰ ਬੈਠਾ ਹੈ ਘਰ ਭਲਾ ਹੈ ਭਲਾ ਕਰਨ ਵਾਲਾ ਹੀ ਹੈ ਤੂੰ ਭਲਾ ਹੀ ਕਰਦਾ ਹੈ ਤੇ ਕੇ ਕਿਸੇ ਦਾ ਬੁਰਾ ਕੰਮ ਸੋਚਦਾ ਹੀ ਨਹੀਂ ਘਰ ਭਲਾ ਉਹ ਹੈ ਜਿੱਥੇ ਬੈਠ ਕੇ ਭਲਾ ਹੀ ਸੋਚਿਆ ਜਾਂਦਾ ਬੁਰਾ ਕਿਸੇ ਦਾ ਸੋਚਿਆ ਹੀ ਨਹੀਂ ਜਾਂਦਾ ਕਰਨਾ ਦਾ ਵੱਖਰਾ ਰਿਹਾ ਸੋਚਿਆ ਵੀ ਨਹੀਂ ਜਾਂਦਾ ਬੁਰਾ ਬੁਰੇ ਦਾ ਵੀ ਭਲਾ ਹੀ ਸੋਚਿਆ ਜਾਂਦਾ ਜੀ ਤੇਰੇ ਘਰੀ ਆਨੰਦ ਵਧਾਈ ਤੁਧ ਘਰੀ ਮਾਣ ਮਹੱਤਾ ਤੇਜ ਆਪਣਾ ਆਪ ਜਰੀ ਤੇਰੇ ਘਰ ਆਨੰਦ ਤੇਰੇ ਘਰ ਦਾ ਆਨੰਦ ਰਹਿੰਦਾ ਸਦਾ ਹੀ ਵਧਾਈ ਤੁਧ ਘਰ ਤੇਰੇ ਘਰ ਕੋ ਵਧਾਈਆਂ ਰਹਿੰਦੀਆਂ ਨੇ ਉਹਦਾ ਹੀ ਰਹਿੰਦਾ ਨਾ ਕਾਲ ਤੇਰੇ ਵਧਦਾ ਹੀ ਰਹਿੰਦਾ ਤੇਰਾ ਕੋਲ ਵਧਾਈ ਤੁਧ ਘਰੀ ਮਾਣ ਮਹੱਤਾ ਤੇਜ ਤੇਜ ਕਰਨਾ ਮਾਣ ਮਹੱਤਾ ਇਹ ਦੱਸਿਆ ਜਾ ਸਕਦਾ ਆਪਣਾ ਆਪ ਜਾਰੀ ਪਰ ਤੂੰ ਹੀ ਤੇਜ ਨੂੰ ਆਪਣੇ ਨੂੰ ਜਲ ਸਕਦਾ ਜੇ ਕਿਸੇ ਕੋ ਤੇਜ ਹੋਵੇ ਇੰਨਾ ਹੋਰ ਗਿਆਨ ਨੂੰ ਹੰਕਾਰ ਹੋ ਜਵੇ ਇੰਨਾ ਤੇਜ ਪ੍ਰਤਾਪ ਹੁੰਦਾ ਹੈ ਤੈਨੂੰ ਹੰਕਾਰ ਨਹੀਂ ਹੁੰਦਾ ਜਿਹੜੀ ਬੈਠਾ ਤੇਰੇ ਗਿਆਨ ਦਾ ਦੀਵਾ ਰਹਿਣ ਦੀ ਇੰਨਾ ਤੇਜ ਹੁੰਦੇ ਹੋਏ ਭਲਾ ਕਰਨ ਦੀ ਇੰਨਾ ਤੇਜ ਹੁੰਦੇ ਹੋਏ ਇੰਨੀ ਸ਼ਕਤੀ ਹੁੰਦੇ ਹੋਏ ਗੁੱਸਾ ਚ ਨਹੀਂ ਆਉਂਦਾ ਕਿਸੇ ਦਾ ਬੁਰਾ ਨਹੀਂ ਕਰਦਾ ਬੁਰੇ ਦਾ ਵੀ ਭਲਾ ਹੀ ਕਰਦਾ ਹੈ ਇਹ ਤੇਰੇ ਤੇ ਹੁੰਦਾ ਤੈਨੂੰ ਬਰਦਾਸ਼ਤ ਹੈ ਇਹਦੀ ਸ਼ਕਤੀ ਇਹਦੀ ਸ਼ਕਤੀ ਜਿਹੜੀ ਬਰਦਾਸ਼ਤ ਕਰਦਾ ਤੂੰ ਥੋੜੀ ਜੀ ਸ਼ਕਤੀ ਕਿਸੇ ਨੂੰ ਮਿਲ ਜਾਂਦੀ ਹੈ ਦਿਮਾਗ ਖਰਾਬ ਹੋ ਜਾਂਦਾ ਸੰਸਾਰ ਦੇ ਵਿੱਚ ਤੇਰੇ ਕੋਲ ਏਡੀ ਵੱਡੀ ਸ਼ਕਤੀ ਹੈ ਤੈਨੂੰ ਮਹਿਸੂਸ ਨਹੀਂ ਹੁੰਦੀ ਤੈਨੂੰ ਵੀ ਮੈਂ ਸ਼ਕਤੀਸ਼ਾਲੀ ਹਾਂ ਏਡੀ ਸ਼ਕਤੀ ਰੱਖਦਾ ਤੈਨੂੰ ਸ਼ਕਤੀ ਦਾ ਮਾਣ ਹੈ ਜੀ ਜੀ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਦ ਆਗਿਆ ਬਿਨਵਤਾ ਸਾਰੀਆਂ ਕਲਾਵਾਂ ਤੇਰੇ ਤੇ ਜਿੱਥੇ ਕਿਤੇ ਮੈਂ ਦੇਖਦਾ ਹਾਂ ਸਰਬ ਕਲਾ ਪਰ ਕੁਫਰੇ ਦੀ ਨਾ ਕਿਤੇ ਜਟਕਤਾ ਤੇ ਕਤੇ ਵੀ ਤੇਰਾ ਦਰਸ਼ਨ ਹੁੰਦਾ ਹੈ ਸਰਬ ਕਲਾ ਭਰਪੂਰ ਕਿਤੇ ਵੀ ਕਮੀ ਨਹੀਂ ਹੈ ਇਸ ਹੁਕਮ ਦੀ ਗੱਲ ਹੈ ਜੀ ਹਾਂ ਹੁਕਮ ਦੀ ਗੱਲ ਹੈ ਇੱਕ ਹੋ ਕੇ ਜਾ ਗਿਆ ਹੋਇਆ ਇੱਕ ਨੂੰ ਉਸੇ ਦੇ ਉੱਤੇ ਹੀ ਹੈ ਗੱਲ ਹੁਕਮ ਰੂਪ ਹੈ ਸਰਬ ਕਲਾ ਭਰਪੂਰ ਦੱਸਿਆ ਜਦ ਨਾਨਕ ਦਾਸਨ ਦਾਸ ਤੁਡਾ ਕੇ ਬਿਨ ਬਤਾ ਨਾਨਕ ਕਹਿੰਦਾ ਫੇਰ ਵੀ ਆਪਣੇ ਆਪ ਨੂੰ ਦਾਸ ਦਾਸ ਬੰਦਨ ਐਸ ਅਵਸਥਾ ਨੂੰ ਪਹੁੰਚ ਕੇ ਸਰਬ ਕਲਾ ਭਰਪੂਰ ਹੋ ਕੇ ਇੱਕ ਹੋ ਕੇ ਉੱਗ ਵੀ ਪਿਆ ਤੇਰਾ ਕਹਿਆ ਦਰਗਾ ਵੀ ਚੱਲਦਾ ਹੈ ਫੇਰ ਵੀ ਕਹਿੰਦੇ ਤੁਸੀਂ ਦਾਸ ਹੋ ਫੇਰ ਵੀ ਦਾਸ ਦਾਸ ਬੰਦ ਕੇ ਚੱਲਦਾ ਹੈ ਇੱਡੀ ਬੜੀ ਜਰਾਂਦ ਇੱਡੀ ਬੜੀ ਮਤਲਬ ਹੈ ਸ਼ਕਤੀ ਨੂੰ ਬਰਦਾਸ਼ਤ ਕਰਕੇ ਦਾਸਨ ਦਾਸ ਕਹਣਾ ਬੜਾ ਔਖਾ ਹੈ ਅੱਜ ਜੀ ਇੱਥੇ ਤੁਧ ਕੌਣ ਹੈ ਜੀ ਜਿਹਨੂੰ ਨਾਨਕ ਦਾਸ ਇੱਕ ਹੈ ਜਿਹੜਾ ਇੱਕ ਤਾਣ ਹੁੰਦੇ ਰਹੇ ਨਤਾਣਾ ਬਾਣ ਹੁੰਦੇ ਰਹੇ ਨਿਮਾਣਾ ਕੋਈ ਐਸਾ ਭਗਤ ਸਦਾ ਹੈ ਹਾਂਜੀ ਹਾਂ ਇਹ ਹਾਕਮ ਦੇ ਅੱਗੇ ਨਹੀਂ ਹੋ ਰਿਹਾ ਨਾਨਕ ਦਾਸਨ ਦਾਸ ਇਹ ਆਪ ਵੀ ਹੁਕਮ ਰੂਪੇ ਹੋ ਗਿਆ ਹੁਣ ਉੱਥੇ ਜਾ ਕੇ ਪੇੜ ਜੋ ਹੋ ਗਿਆ ਹੁਕਮ ਹੈ ਤਰਵ ਰੂਪੀ ਰਾਮ ਦੀ ਗੱਲ ਹੈ ਹੁਣ ਇਹ ਰਾਮ ਤਰਵ ਰੂਪੀ ਹੈ ਅੱਛਾ ਜੀ ਪਰ ਇਹੀ ਹੈ ਵੀ ਜੇ ਸੱਚਖੰਡ 'ਚ ਰਹਿਣਾ ਹੈ ਤਾਂ ਦਾਸ ਬਣ ਕੇ ਰਹਿਣਾ ਜੇ ਉੱਥੋਂ ਦਾਸ ਨਹੀਂ ਰਹੇ ਤਾਂ ਫਿਰ ਦੁਬਾਰਾ ਇੱਥੇ ਆ ਜਾਾਂਗੇ ਹਾਂਜੀ ਹਾਕਮ ਕੀ ਦਾ ਉੱਥੇ ਫਿਰ ਉਹਦੇ ਬਰਾਬਰ ਨੇ ਬਰਾਬਰ ਕਾਈ ਨੇ ਜਦ ਆਸਮ ਨੇ ਠੀਕ ਹੈ ਤਾਂ ਸਾਰੇ ਬਰਾਬਰ ਹੁੰਦੇ ਨੇ ਠੀਕ ਹੈ ਵੀ ਇਹ ਸ਼ਬਦ ਗੁਰੂ ਦੇ ਅੱਗੇ ਦੀ ਉਹ ਗੱਲ ਹੋ ਰਹੀ ਹੈ ਨਾਨਕ ਦਾਸ ਸੰਦਾਸਤ ਦਾ ਅੱਗੇ ਬਿਨਵਤਾ ਜਿਹੜਾ ਹੁਕਮ ਸਰਵਤੀ ਹੈ ਸਾਰੇ ਸੱਚਾਂ ਦਾ ਹੁਕਮ ਉਹਦੇ ਅੱਗੇ ਦਾਸ ਹੈ ਅੱਛਾ ਚਾਹੇ ਇੱਕ ਹੋ ਕੇ ਆਪ ਵੀ ਹੁਕਮ ਦਾ ਹਿੱਸਾ ਹੀ ਹੈ ਜੀ ਤੇ ਹੋਵੇ ਠੀਕ ਹੈ ਅਨੁਸਾਰੀ ਹੈ ਉਹਨਾਂ ਦਾ ਉਸ ਸ਼ਬਦ ਦਾ ਅਨੁਸਾਰੀ ਹੈ ਆਪ ਉਹਦੇ ਪਿੱਛੇ ਹੀ ਲੱਗਣਾ ਹੁਕਮ ਦੇ ਪਿੱਛੇ ਲੱਗਣੇ ਦਾਸ ਹੀ ਹੈ ਅਗਵਾਈ ਥੋੜੀ ਕਰਦੇ ਪਿੱਛੇ ਲੱਗ ਰਿਹਾ ਠੀਕ ਹੈ ਜੀ ਪਿੱਛੇ ਲੱਗਿਆ ਤਾਂ ਦਾਸ ਹੀ ਹੁੰਦਾ